ਨੰਗਾ ਖੱਟ ਸ਼ਾਸਤਰ ਹੋਏ ਗਿਆਤਾ ਨੰਗਾ ਖੱਟ ਸ਼ਾਸਤਰ ਹੋਏ ਗਿਆਤਾ ਛੇਆ ਸ਼ਾਸਤਰਾਂ ਦਾ ਗਿਆਨੀ ਹੋਵੇ ਗਿਆਤਾ ਗਿਆਨੀ ਨੂੰ ਕਹਿੰਦੇ ਨੇ ਜਾਣਕਾਰ ਹੋਵੇ ਸਮਝ ਹੋਵੇ ਛੇਆ ਸ਼ਾਸਤਰਾਂ ਇਹ ਪੰਡਤ ਹੁੰਦੇ ਸੀ ਨੰਗਾ ਖੱਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਆ ਤਿੰਨੇ ਵੀ ਜਾਣਦਾ ਹੋਵੇ ਪੂਰਕ ਰੇਚਕ ਕੁੰਭਕ ਪੂਰਕ ਹੁੰਦਾ ਸਾਹ ਨੂੰ ਖਿੱਚ ਲੈਣਾ ਪੂਰਾ ਖਿੱਚ ਲੈਣਾ ਕੁੰਭਕ ਹੁੰਦਾ ਖਿੱਚੇ ਸਾਹ ਨੂੰ ਭਰਿਆ ਰੱਖਣਾ ਕੁਝ ਦੇਰ ਵਾਸਤੇ ਜੇ ਜਿੰਨੇ ਸਕਿੰਟ ਦੇ ਵਿੱਚ ਜਾਂ ਮਿੰਟ ਵਿੱਚ ਸਾਹ ਖਿੱਚਿਆ ਉਹਨੇ ਸਕਿੰਟੇ ਸਾਹ ਨੂੰ ਟਿਕਾ ਕੇ ਰੱਖਣਾ ਕੁੰਭਕ ਕਹਿੰਦੇ ਨੇ ਰੇਟ ਕਾ ਸਾਹ ਖਿੱਚਣਾ ਜੇ 15 ਜੇ ਅੱਧੇ ਮਿੰਟ ਵਿੱਚ ਸਾਹ ਖਿੱਚਿਆ ਲਗਾਤਾਰ 1 ਮਿੰਟ ਖਿੱਚਿਆ ਚਲੋ 1 ਮਿੰਟ ਦੀ ਸਾਹ ਖਿੱਚਿਆ ਅਸੀਂ 1 ਮਿੰਟ ਹੀ ਟਿਕਾ ਕੇ ਰੱਖਣਾ ਛੱਡਣਾ ਨਹੀਂ ਬਾਹਰ ਕੁੰਭ ਹੋ ਗਿਆ ਹੈ ਰੇਚਕ ਫਿਰ ਉਹਨੂੰ ਹੌਲੀ ਹੌਲੀ ਛੱਡਣਾ ਰੇਚਕ ਛੱਡਣਾ ਰਿਸ ਜਾਣਾ ਰਸਾਲ ਛੱਡ ਦੇਣਾ ਉਹਨੂੰ ਹੌਲੀ ਹੌਲੀ ਉਹਨਾਂ ਜਦ ਜੇ ਛੱਡਣਾ ਇਹ ਕੰਮ ਵੀ ਕਰਦਾ ਹੋਵੇ ਇਹ ਵਿਧੀ ਵੀ ਜਾਣਦਾ ਹੋਵੇ ਇਹ ਵਿਧੀ ਦਾ ਵੀ ਮਤਲਬ ਹੈ ਅਭਿਆਸੀ ਹੋਵੇ ਇਹ ਅਭਿਆਸ ਹੈ ਨਾਮ ਦਾ ਅਭਿਆਸ ਨਹੀਂ ਹੁੰਦਾ ਕਰਮ ਕਾਂਡ ਦਾ ਅਭਿਆਸ ਹੁੰਦਾ ਇਹ ਅਭਿਆਸ ਦੀ ਗੱਲ ਹੈ ਸਮਾਧੀ ਲਾਉਣੀ ਅਭਿਆਸ ਦੀ ਗੱਲ ਹੈ ਇਹ ਰੇਜ ਕੋ ਕੁੰਭਕ ਇਹ ਅਭਿਆਸ ਹੈ ਇਹ ਫਿਰ ਵਧਾ ਲੈਂਦੇ ਨੇ ਇਹਨੂੰ ਅਭਿਆਸ ਨੂੰ ਅਭਿਆਸ ਪ੍ਰੈਕਟਿਸ ਨੂੰ ਕਹਿੰਦੇ ਨੇ ਕਰੈਕਟਰ ਕਰੈਕਟਰ ਵਿੱਚ ਵੀ ਅਭਿਆਸ ਹੈ ਹਾਕੀ ਦਾ ਵੀ ਅਭਿਆਸ ਹੈ ਫੁੱਟਬਾਲ ਦਾ ਵੀ ਅਭਿਆਸ ਹੈ ਗੱਟਕੇ ਦਾ ਵੀ ਅਭਿਆਸ ਅਭਿਆਸ ਹੋਣਾ ਚੀਜ਼ਾਂ ਦਾ ਜਿਹੜੀਆਂ ਦਾ ਸਰੀਰ ਨਾਲ ਸੰਬੰਧ ਹੈ ਜਿਹੜਾ ਨਾਮ ਹੈ ਇਹਦਾ ਸਰੀਰ ਨਾਲ ਸੰਬੰਧ ਹੈ ਕੋਈ ਇਹਦਾ ਸਰੀਰ ਨਾਲ ਸੰਬੰਧ ਤੋੜਦਾ ਆਤਮਾ ਦਾ ਨਾਮ ਨਾਮ ਦਾ ਸਰੀਰ ਆ ਆਤਮਾ ਨੂੰ ਅੱਡੋ ਅੱਡ ਕਰਦਾ ਜੋੜ ਖੋਲਦਾ ਜਿੱਥੇ ਸੱਟ ਕਠੋਰ ਲੱਗਿਆ ਹੋਇਆ ਇਹਦਾ ਅਭਿਆਸ ਨਹੀਂ ਹੁੰਦਾ ਜਿਹੜੇ ਲੋਕ ਨਾਮ ਅਭਿਆਸ ਕਰਦੇ ਉਹਨਾਂ ਨੂੰ ਨਾਮ ਦਾ ਪਤਾ ਨਾ ਉਹਨਾਂ ਨੂੰ ਅਭਿਆਸ ਦਾ ਪਤਾ ਨਾ ਉਹਨਾਂ ਨੂੰ ਕਰਮ ਕਾਢ ਦਾ ਪਤਾ ਉਹ ਆਪਣੇ ਕਰਮ ਕਾਂਡ ਨੂੰ ਨਾਮ ਸਾਬਤ ਕਰਨਾ ਚਾਹੁੰਦੇ ਨੇ ਉਹ ਕਰਮ ਕਾਂਡੀ ਨੇ ਕਰਮ ਕਾਂਡ ਨੂੰ ਹੀ ਨਾਮ ਸਾਬਤ ਕਰਨਾ ਚਾਹੁੰਦੇ ਨੇ ਅਭਿਆਸ ਕਹਿ ਕੇ ਕਰਮ ਕਾਂਡੀ ਨੇ ਨਾਮ ਨਾਲ ਅਭਿਆਸ ਨਹੀਂ ਲੱਗਿਆ ਹੋਇਆ ਕਿਤੇ ਵੀ ਲੱਗ ਨਾਮ ਨਾਲ ਸ਼ਬਦ ਵਿਚਾਰ ਲੱਗਿਆ ਹੈ ਨਾਮ ਨਾਲ ਜਪਣਾ ਲੱਗਿਆ ਹੈ ਨਾਮ ਨਾਲ ਸਿਮਰਨ ਲੱਗਿਆ ਹੈ ਇਹ ਹੈਗੇ ਨੇ ਇਹ ਬੁੱਧੀ ਨਾਲ ਸੰਬੰਧ ਹੈ ਸਿਰਫ ਨਾਮ ਦਾ ਪਕੜਨਾ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁਝੀ ਅਕਲੀ ਕੀਜੇ ਦਾਨ ਨਾਨਕ ਆਖੇ ਆਖੇ ਰਾਹ ਇਹੋ ਹੋਰ ਗੱਲਾਂ ਜਿਹੜੀਆਂ ਬਿਆਸੀਆਂ ਸ਼ੈਤਾਨ ਨੇ ਸਾਰੇ ਜਿਹੜੇ ਹੋਰ ਗੱਲਾਂ ਕਰਦੇ ਆ ਉਹ ਆਸਰਾ ਜੋੜਦੇ ਨਾਮ ਨੂੰ ਉਹ ਸ਼ੈਤਾਨ ਨੇ ਹੋਰ ਗੱਲਾਂ ਸ਼ੈਤਾਨ ਉਹ ਸ਼ੈਤਾਨਾਂ ਦੀਆਂ ਗੱਲਾਂ ਨੇ ਸ਼ੈਤਾਨ ਨੇ ਸਾਰੇ ਸ਼ੈਤਾਨ ਨੇ ਸਖਰੀਆਂ ਨੇ ਸ਼ੈਤਾਨ ਨੇ ਉਹ ਸੰਤ ਬਣੀਆਂ ਸ਼ੈਤਾਨ ਨੇ ਉਹ ਸ਼ੈਤਾਨ ਉਹਨੇ ਜਿਹੜੇ ਨਾਮ ਦਾ ਵਿਰੋਧ ਕਰਦੇ ਨੇ ਸ਼ੈਤਾਨ ਉਹਨੇ ਜਿਹੜੇ ਮਾਇਆ ਨੂੰ ਜੋੜ ਕੇ ਰੱਖਦੇ ਨੇ ਸ਼ੈਤਾਨ ਉਹਨੇ ਜਿਹੜੇ ਗੁਰਮਤ ਦਾ ਪ੍ਰਚਾਰ ਕਰਦੇ ਨੇ ਗੁਰਮਤ ਤੋਂ ਦੇ ਵਿਰੋਧੀ ਨੇ ਸ਼ੈਤਾਨ ਨੇ ਗਿਆਨ ਧਿਆਨ ਤੀਰਥ ਇਸ਼ਨਾਨੀ ਗਿਆਨੀ ਵੀ ਹੋਵੇ ਧਿਆਨੀ ਵੀ ਹੋਵੇ ਧਿਆਨ ਵੀ ਲਾ ਕੇ ਬੰਦਾ ਹੋਵੇ ਪੜਤ ਬੰਦੇ ਸੀ ਧਿਆਨ ਲਾ ਕੇ ਗਿਆਨ ਵੀ ਕਰਾਉਂਦੇ ਸੀ ਤੀਰਥ ਇਸ਼ਨਾਨੀ ਤੀਰਥ ਇਸ਼ਨਾਨੀ ਵੀ ਹੋਵੇ ਤੀਰਥਾਂ ਦਾ ਇਸ਼ਨਾਨ ਵੀ ਕਰਦਾ ਹੋਵੇ ਤੇ ਐਸੇ ਆਦਮੀ ਨੂੰ ਚੰਗਾ ਆਦਮੀ ਸਮਝਿਆ ਜਾਂਦਾ ਆਮ ਲੋਕਾਂ ਦੇ ਵਿੱਚ ਅਤ ਸੁੰਦਰ ਹੋਵੇ ਕੁਲੀਨ ਹੋਵੇ ਮੁਖ ਗਿਆਨੀ ਧਨਵੰਤ ਹਰ ਸ਼ਾਸਤਰ ਗਿਆਤਾ ਹੋਵੇ ਖੜ ਸ਼ਾਸਤਰ ਗਿਆਤਾ ਹੋਵੇ ਤੀਰਥ ਜਨਾਨੀ ਹੋਵੇ ਸੋਮ ਪਾਕ ਅਪਰਸ ਉਦਿਆਨੀ ਸੋਮ ਪਾਕ ਆਪਣਾ ਆਪ ਪਕਾ ਕੇ ਖਾਂਦਾ ਹੋਵੇ ਦੂਏ ਹੱਥਾਂ ਨਾਲ ਖਾਂਦਾ ਹੋਵੇ ਅਪਰਸ ਅਪਰਸ ਹੋਵੇ ਹਰੇਕ ਚੀਜ਼ ਨੂੰ ਕੋਈ ਆਪਣੇ ਆਪ ਹਰੇਕ ਦੇ ਕੱਪੜੇ ਦੂਏ ਦੇ ਨਹੀਂ ਲੈਣੇ ਆਪਣਾ ਬਿਸਤਰਾ ਆਪਣੇ ਕੋਲ ਰੱਖਣਾ ਉਸੇ ਚ ਪੈਣਾ ਦੂਏ ਦਾ ਭਾਂਡਾ ਨਹੀਂ ਲੈਣਾ ਆਪਣਾ ਭਾਂਡਾ ਅੱਡ ਰੱਖਣਾ ਆਪਣੇ ਕੱਪੜੇ ਦੂਏ ਦੇ ਕੱਪੜੇ ਜੇ ਰਲ ਗਏ ਤਾਂ ਧੋਲੇ ਨੇ ਇਹ ਫਰਸ ਕਹਿੰਦੇ ਨੇ ਹਰੇਕ ਨੂੰ ਆਪਣੇ ਹੱਥ ਸਰੀਰ ਨੂੰ ਹੱਥ ਨਾਲ ਲਾਉਣ ਦਿੰਦਾ ਹੋਵੇ ਦੂਏ ਨੂੰ ਆਪਣੇ ਸਰੀਰ ਨੂੰ ਵੀ ਹੱਥ ਨਹੀਂ ਲਾਉਣ ਦਿੰਦਾ ਉਹਨਾਂ ਨੂੰ ਤਾਂ ਚੰਗਾ ਸਮਝਦੇ ਤੇ ਆ ਜੋ ਜਿਹੜੇ ਸਾਧ ਕਹਿੰਦੇ ਮੇਰੀ ਬਾਲ ਕਰੋ ਲੱਤਾਂ ਘੁੱਟੋ ਫਲਾਣਾ ਕਰੋ ਉਹ ਕਹਿੰਦੇ ਨਹੀਂ ਸਾਨੂੰ ਹੱਥ ਨਹੀਂ ਲਾਉਣਾ ਦੂਰ ਉਹ ਚੰਗੇ ਬਣੇ ਨੇ ਮਤਾਂ ਮੱਥਾ ਘਟਾਉਣ ਨੂੰ ਵੜੇ ਹੁੰਦੇ ਇਹ ਵੜੇ ਨੇ ਮਤਾਂ ਵੀ ਨਹੀਂ ਲਗਾਉਂਦੇ ਮਤਾਂ ਵੀ ਨਹੀਂ ਲਗਾਉਂਦੇ ਉਹ ਧਿਆਨੀ ਉਹ ਧਿਆਨੀ ਜੰਗਲ ਜਾਂਦੇ ਨੇ ਬਾਹਰ ਪਿੰਡ ਤੇ ਦੂਰ ਰਹਿੰਦੇ ਜੇ ਬਾਰ-ਬਾਰ ਕੋਈ ਗੁਰਦਾਰਾ ਬਾਰ-ਬਾਰ ਡੇਰਾ ਪਿੰਡਾਂ 'ਚ ਹੁੰਦੇ ਤੇ ਉੱਥੇ ਰਹਿਣਾ ਪਿੰਡ 'ਚ ਨਹੀਂ ਆਮ ਜੰਗਲਾਂ 'ਚ ਫਿਰਦੇ ਰਹਿਣਾ ਜੰਗਲਾਂ 'ਚ ਫਿਰਦੇ ਰਹਿਣਾ ਜੋ ਫਲ ਫਰੂ ਮਿਲ ਗਿਆ ਖਾ ਲਿਆ ਰਾਮ ਨਾਮ ਕਿਸੇ ਹੱਦ ਤੱਕ ਆਮ ਨਾਮ ਬਹੁਤ ਚੰਗੇ ਨੇ ਇੰਨਾ ਵੀ ਹੋਵੇ ਰਾਮ ਨਾਮ ਸੰਗ ਮਨ ਨਹੀਂ ਹਿੱਤਾ ਪਰ ਜੇ ਰਾਮ ਨਾਮ ਦੇ ਨਾਲ ਜੋ ਮਨ ਜੁੜਿਆ ਨਹੀਂ ਹੈ ਅਜ ਉਹਨੂੰ ਪਤਾ ਹੀ ਨਹੀਂ ਲੱਗਿਆ ਰਾਮ ਨਾਮ ਦਾ ਵੀ ਮੇਰੇ ਹਿੱਤ ਵਿੱਚ ਰਾਮ ਨਾਮ ਹੈ ਔਰ ਰਾਮ ਨਾਮ ਹੁੰਦਾ ਕੀ ਹੈ ਤਾਂ ਉਹਦਾ ਸਾਰਾ ਕੋਈ ਨਿਸਵਲ ਹੈ ਜੋ ਕਿਛ ਕੀਨੋ ਸੋਊ ਅਨੇਤਾ ਪਰ ਜੋ ਕੁਝ ਉਹਨੇ ਕੀਤਾ ਸਾਰਾ ਨਿਸਬਲ ਆਇਆ ਨੇਤਾ ਇਹ ਨਾਸ ਨਾਸਵੰਤਾ ਦਾ ਅਨੇਤਾ ਹੁੰਦਾ ਨਿਸਫਲ ਜਿਹਨੂੰ ਫੜ ਲਈ ਲੱਗਦਾ ਉਹ ਨਾਸੇ ਹੋ ਜਾਂਦਾ ਬੂਰ ਹੈ ਹੁਣ ਆ ਗਿਆ ਫੜ ਲਈ ਪਿਆ ਉਹਨੇ ਚੜੇ ਵਾਲੇ ਬੂਰ ਨੇ ਅਨੇਤਾ ਹੁੰਦਾ ਨਾ ਰਹਿਣ ਵਾਲਾ ਨਿਸਫਲ ਉਹ ਤਾਂ ਉੱਤਮ ਬਣੂ ਚੰਡਾਲਾ ਉਸ ਆਦਮੀ ਦੇ ਨਾਲੋਂ ਜਿਹਨੂੰ ਅਸੀਂ ਚਨਾਲ ਕਹਿੰਦੇ ਸੀ ਕਹਿੰਦੇ ਹੋਈਏ ਮੰਨਦੇ ਹੋਈਏ ਯਾਦ ਕਰਕੇ ਚਨਾਲ ਉਹ ਤਮ ਉਹ ਕਿਹਦੇ ਵੱਲ ਇਸ਼ਾਰਾ ਹੈ ਇਸ਼ਾਰਾ ਰਵਦਾਸ ਔਰ ਜਿਹੜਾ ਤਨ ਸਦਾ ਆਪਣਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਉਹ ਤੋਂ ਉੱਤਮ ਉਹ ਚੜਾਲ ਹੈ ਜਿਹੜਾ ਰੋਜ਼ ਬਖਰੇ ਹੁੰਦਾ ਉਹ ਚੜਾਲ ਜਿਹਨੂੰ ਤੁਸੀਂ ਕਹਿੰਦੇ ਹੋ ਖਲ ਲਾਉਂਦਾ ਰੋਜ਼ ਡੰਗਰਾਂ ਦੀ ਡੰਗਰ ਢੋਦਾ ਰਮਦਾਸ ਉਹ ਉਹਦੇ ਨਾਲ ਚੰਗਾ ਹੈ ਉਹ ਚੜਾਲ ਮੰਨਦੇ ਸੀ ਲੋਕ ਵਾਦੇ ਉੱਤਮ ਗਣੋ ਜਨਾਲਾ ਉਹ ਤਾਂ ਉੱਤਮ ਜਨਾਲ ਨੂੰ ਮੰਨਿਓ ਇਹ ਆਪਣੇ ਸਿੱਖਾਂ ਨੂੰ ਗੱਲ ਕਹੀ ਹੈ ਹੁਣ ਇਹ ਜੋ ਮੌਲਜੀ ਮੰਨਣ ਹਿੰਦੂ ਜੋ ਮਰਜ਼ੀ ਕਹਿੰਦੇ ਹੁਣ ਸਿੱਖਾਂ ਨੂੰ ਕਹ ਤੁਸੀਂ ਉਹਨੂੰ ਉੱਤਮ ਮੰਨਿਓ ਇਹਨਾਂ ਲੋਕਾਂ ਨੂੰ ਪਰ ਅਸੀਂ ਤਾਂ ਫਿਰ ਨਹੀਂ ਮੰਨਦੇ ਫਿਰ ਸਭਨਾ ਕਸਾਈ ਕਹਿੰਦਾ ਨਹੀਂ ਸਦਨੇ ਦੀ ਚਲੋ ਕਸਾਈ ਕਹੀ ਜਾਂਦੇ ਉਹ ਤਾਂ ਉਹਦੇ ਨਾਲ ਜੁੜਿਆ ਹੋਇਆ ਲੱਗਦਾ ਕੋਈ ਗੱਲ ਨਹੀਂ ਇਹਨਾਂ ਵਾਸਤੇ ਤਾਂ ਸਦਨਾ ਕਸਾਈ ਜੋ ਸਾਰੀ ਉਮਤਾਂ ਵਾਸਤੇ ਮੋਦ ਉਤਮ ਗੁਣ ਚੰਗਾ ਨਾਨਕ ਜੇ ਮਨ ਬਸੇ ਗੋਪਾਲ ਅੱਲਾ ਰਬ ਦਾ ਵਰਤਿਆ ਗੁਰੂ ਸਾਹਿਬ ਨੇ ਵੀ ਜਨਾਲਾ ਵਰਤਿਆ ਨਹੀਂ ਵਾਤੇ ਉੱਤਮ ਕਣੋ ਜਨਾਲਾ ਜਨਾਲ ਕਹਿੰਦੇ ਰਹੋ ਫਿਰਦੇ ਤਾਂ ਗੋਪਾਲ ਨਾਨਕ ਜੇ ਮਨ ਬਸੇ ਗੋਪਾਲਾ ਜੇ ਗੋਪਾਲ ਉਹਦੇ ਮਨ ਚ ਜਨਾਲ ਵੀ ਠੀਕ ਹੈ ਕਈ ਜਾਂ ਲੋਕਾਂ ਦੇ ਲੋਕੇ ਜਨਾਲ ਕਹਿੰਦੇ ਨੇ ਨਾ ਸੰਸਾਰ ਹੀ ਕਹਿੰਦੇ ਸੰਸਾਰ ਦੇ ਕਹਿੰਦੇ ਕੀ ਪਹਿਲਾਂ ਨੂੰ ਕੌਣ ਪੁੱਛਦਾ ਜੇ ਗੋਪਾਲ ਉੱਤੇ ਬਸਦਾ ਗੋਪਾਲ ਤੇ ਜਨਾਲ ਦੇ ਘਰ ਆ ਕੇ ਨਹੀਂ ਬਸਦਾ ਜਿਹਦੇ ਨਹੀਂ ਵਸੇ ਜਨਾਲ ਉਹ ਹੈ ਜਿਹਦੇ ਆਗੇ ਵਸੇ ਉਹ ਕਦੇ ਜਨਾਲ ਜਨਾਲ ਦੇ ਘਰ ਵਸਦਾ ਵਾ ਕੇ ਜਨਾਲ ਦਾ ਘਰ ਤੋਂ ਜਾਂਦਾ ਨਹੀਂ ਜਨਾਲ ਤਾਂ ਉਹ ਕਹਿ ਜਿਹਨੂੰ ਜਨਾਲ ਕਹਿਣ ਵਾਲੇ ਆਪ ਜਨਾਲ ਨੇ ਆਪਸ ਕੋ ਮੁਨੀਵਰ ਸਾਪ ਹੈ ਜੀ ਆਹੋ ਆਪਸ ਕੋ ਮੁਨੀਵਰ ਕਰ ਸਾਪੋ ਕਾ ਤੋ ਕੋ ਹੁਕਾਈ